ਸਵਈਆ ਪੂਰਬ ਦੇਸ ਕੋ ਏਸ ਰੁਪੇਸ਼ਵਰ ਰਾਜਤ ਹੈ ਅਲਕੇਸ਼ਵਰ ਜੈਸੋ ਰੂਪ ਅਪਾਰ ਕਰਿਓ ਕਰਤਾਰ ਕਿਦੋ ਅਸਰਾਰ ਸ੍ਰੀਸ ਨ ਤੈਸੋ ਭਾਰ ਪਰੇ ਪਟਪੂ ਤਰ ਕੀ ਸਮ ਪੀਰ ਪਰੇ ਰਨ ਏਕਲ ਜੈਸੋ ਜੰਗ ਜਗੇ ਅਰਧੰਗ ਕਰੇ ਅਰਿ ਸੁੰਦਰ ਹੈ ਮੱਕਰ ਧਵਾਜ ਕੈਸੋ ਸੋ ਪੀਤਾ ਕੇ ਪੂਤੋਤ ਗ੍ਰਹਿ ਨਾਹੀ ਚਿੰਤਾ ਯੈ ਪ੍ਰਜਾ ਮਨ ਮਾਹੀ ਤਬ ਤੇ ਮਾਤ ਅਦਕ ਕੁਲਾਈ ਏਕ ਤ੍ਰਿਆ ਤੇ ਨਿਕਟ ਬੁਲਾਈ ਕੰਨਿਆ ਏਕ ਰਾਵ ਕੀ ਲਹੀ ਸੋ ਨਿਰਭਕੋ ਬਰਬੇ ਕਹ ਕਹੀ ਰਾਏਪੁਰਾ ਕੇ ਭੀਤਰ ਆਨੀ ਰੂਪੇਸ਼ਵਰ ਕੇ ਮਨ ਨਹਿ ਮਾਨੀ ਜਨ ਕਹਿ ਰਹਿ ਬਿਆ ਨਾ ਕੀਓ ਤਾਏ ਵਿਸਾਰ ਚਿਤ ਤੇ ਦਿਓ ਤਵਨ ਨਾਰ ਹਟਨੇ ਹਟ ਗਹੀ ਤਾਕੇ ਦਵਾਰ ਬਰਸ ਬਉ ਰਹੀ ਸਵਈਆ ਰਾਵ ਰੂਪੇਸ਼ਵਰ ਕੁਾਰ ਥੋ ਨ੍ਰਿਪ ਸੋ ਕੁਪ ਕਹਿ ਤੇ ਉਪਰ ਆਇਓ ਭੇ ਸੁਨਿਓ ਇਨਹੂ ਲਰਬੇ ਕਹਾ ਸੈਣ ਜਿਤੋ ਜੋ ਹੁਤੇ ਸੋ ਬੁਲਾਇਓ ਧੁੰਦਵ ਵਿਪੇਰ ਬਜਾਇ ਰਸਾਏ ਚੜਿਓ ਦਲ ਜੋਰ ਤੁਰੰਗ ਨਚਾਇਓ ਬ੍ਰਹਮ ਕੁਮਾਰ ਕਹਿ ਧਾਰ ਹਜ਼ਾਰ ਮਨੋ ਜਲ ਰਾਸ ਕਹਿ ਭੇਟਣ ਧਾਇਓ ਚੌਪੀ ਉਮਡੇ ਅਮਿਤ ਸੂਰਮਾ ਦੋਹ ਦਿਸ ਛਾੜਤ ਬਾਣ ਤਾਣ ਤਨ ਕਰ ਰਿਸ ਤੁਕ ਤੁਕ ਪਰੇ ਵੀਰ ਰਣ ਭਾਰੇ ਕਟ ਕਟ ਗਏ ਕਿਰਪਾਨਨ ਮਾਰੇ ਨਾਚਤ ਭੂਤ ਪ੍ਰੇਤ ਰਣ ਮਾਹੀ ਜੰਬੋ ਗੀਤ ਮਾਸ ਲੈ ਜਾਹੀ ਕਟ ਕਟ ਮਰੇ ਬਿਗਟ ਭਟ ਲਰਕੈ ਸੁਰਪੁਰ ਬਸੇ ਬ੍ਰੰਗ ਨਿਨ ਬਰਕੈ ਦੋਹਰਾ ਬਜਰਬਾਨ ਵਰਛਿਨ ਭਏ ਲਰਤ ਸੂਰ ਝਟ ਝਟਪਟ ਕਟ ਛਿਤ ਪਰ ਗਿਰੇ ਬਸੈ ਦੇਵਪੁਰ ਜਾਏ ਸੋਇਆ ਦਾਰਨ ਲੋਹ ਪਰਿਓ ਰਣ ਪੀਤਰ ਕੌਣ ਬਿਓ ਜੋ ਤਹਾਂ ਠਾਰਾਵੇ ਬਾਜੀ ਪਦਾਂਤ ਰਥੀ ਰਤ ਬਾਰਨ ਜੂਝੇ ਅਨੇਕ ਤੇ ਕੌਣ ਗਨਾਵੈ ਪੀਰ ਕਿਰਪਾਨਨ ਸੈਥਨ ਸੂਲਨ ਚੱਕਰਨ ਕੋ ਚਿਤ ਭੀਤਰ ਲਿਆਵੈ ਕੋਪ ਕਰੇ ਕਟ ਖੇਤ ਮਰੇ ਪਟ ਸੋ ਭਵ ਭੀਤਰ ਪੂਲ ਨਾ ਆਵੈ ਢਾਲ ਗਦਾ ਪ੍ਰਗ ਪਟ ਸਿਧਾਰਨ ਹਾਥ ਰਸੂਲਨ ਕੋ ਗਹਿ ਕੈ ਬਰਛੀ ਜਮ ਧਾਰ ਛੁਰੀ ਤਰਵਾਰ ਨਿਕਾਰ ਹਜ਼ਾਰ ਚਲੇ ਖੈ ਕੈ ਜਗ ਕੋ ਜੀਵੋ ਦਿਨ ਚਾਰ ਕੋ ਹੈ ਕਹਿ ਬਾਜੀ ਨਚਾਏ ਪਰੇ ਕਹਿ ਕੈ ਨਾ ਟਰੇ ਪਟ ਰੋਸ ਪਰੇ ਮਨ ਮੈਂ ਤਨ ਮੈਂ ਬ੍ਰਿਣ ਬੈਰਿਨ ਕੇ ਸਹਿ ਕੈ ਵੀਰ ਦੂਹੂ ਦਿਸ ਕੇ ਕਵਿ ਸਿਆਮ ਮੁਖ ਉਪਰ ਢਾਲਨ ਕੋ ਧਰ ਜੂਟੇ ਬਾਣ ਕਮਾਨ ਤਰੇ ਮਠ ਸਾਨ ਅਪਰਮਾਨ ਜੋ ਆਨਨ ਕੇ ਰਣ ਛੂਟੇ ਰਾਜ ਮਰੇ ਕਉ ਤਾਜ ਗਿਰੇ ਕਉ ਜੂਜੇ ਅਨੇਕ ਰਥੀ ਰਥ ਟੂਟੇ ਪੌਣ ਸਮਾਨ ਬਹੇ ਬਲਵਾਨ ਸਵੈ ਦਲ ਬਾਦਲ ਸੇ ਚਲ ਪੂਟੇ ਬਾਂਦ ਕਤਾਰਨ ਕਉ ਉਮਡੇ ਭਟ ਚੱਕਰਨ ਚੋੜ ਤਫੰਗਨ ਕੀ ਸਿਉ ਤੀਰਨ ਸੋ ਪਰ ਬੀਰਨ ਕੇ ਔਰ ਚੀਰ ਪਟੀਰ ਮਨੋ ਬਰਮਾ ਤਿਉ ਮੂੰਡਣ ਤੇ ਪਗ ਤੇ ਕਟ ਤੇ ਕਟ ਕੋਟ ਗਿਰੇ ਕਰ ਸਾਇਰ ਸੇ ਇਉ ਜੋਰ ਬਡੋ ਦਲ ਤੋਰ ਮਹਾ ਖਲ ਜੀਤ ਲੈ ਅਰ ਪੀਤਨ ਕੀ ਜਿਉ ਚਉਪਈ ਐਸੀ ਬਿਦ ਜੀਤ ਤਰਣ ਪਇਓ ਬਹੁਰ ਧਾਮ ਕੋ ਮਾਰਗ ਲਇਓ ਤਉਨੇ ਨਾਰ ਭੇਦ ਸੁਨ ਪਾਇਓ ਰਣ ਕੋ ਜੀਤ ਰੂਪੇ ਸਰਿਆਇਓ ਆਛੇ ਅਰਨ ਬਸਤਰ ਤਨ ਧਾਰੇ ਦੂ ਆਦ ਨਰੀਏ ਰੁਚਾਰੇ ਉਤੋ ਦਰਬ ਸੋ ਸਗਲ ਲੁਟਾਇਓ ਆਪ ਸਤੀ ਕੋ ਵੇਖ ਬਨਾਇਓ ਜੇ ਮਾਰਗ ਰਾਜਾ ਹਵੈ ਆਇਓ ਤਈ ਆਨ ਤ੍ਰਿਯ ਚਿਤੈ ਬਨਾਇਓ ਤਬ ਲੋ ਰਾਏ ਆਏ ਹੀ ਗਇਓ ਹੀਰਤ ਤਮਨ ਸਤੀ ਕੋ ਭਇਓ ਰਾਏ ਵਿਹਾਸਤੇ ਹੋਰ ਨਿਹਾਰਿਓ ਨਿਕਟ ਬੋਲ ਪ੍ਰਿਤ ਬਚਨ ਉਚਾਰਿਓ ਜਾ ਕੋ ਸੋਧ ਲਿਓ ਤੁਮ ਜਾਈ ਕੌਣ ਸਤੀ ਹਵੈ ਬਹਿ ਕਹਾਈ ਦੋਹਰਾ ਸੁਨਤ ਰਾਵ ਕੋ ਦੂਤ ਪਜ ਤਾਂ ਪਹੁੰਚਿਓ ਜਾਏ ਸਕਲ ਸਤੀ ਕੋ ਭੇਦ ਲੈ ਨਿਰਪ ਪਤ ਗਇਓ ਸੁਨਾਏ ਚਉਪੀ ਯੋ ਸੁਨ ਬਚਨ ਰੀਜ ਨਿਰਪ੍ਰਯੋ ਧਨ ਧਨ ਮੁਖਤੇ ਤੇ ਕਹਿਓ ਹਮ ਯਾਸੋਂ ਕਛ ਪ੍ਰੀਤ ਨਾ ਜਾਗੀ ਮੇਰੇ ਹੇ ਦੇਨ ਜੀ ਲਾਗੀ ਤ੍ਰਿਗ ਮੋਹ ਕੋ ਮੈਂ ਭੇਦ ਨਾ ਚੀਨੋ ਯਾਬ ਲੋ ਬਿਹਾ ਨਾ ਯਾਸੋ ਕੀਨੋ ਜਿਨ ਨਾਰਿਨ ਸੋ ਪ੍ਰੀਤ ਲਗਾਈ ਸੋ ਏ ਸਮੈ ਕਾਮ ਨੈ ਆਈ ਤਾ ਤੇ ਮੈਂ ਇਹ ਅਬੈ ਬਿਆਹੂ ਤਨ ਲਗ ਜਾ ਸੋ ਨੇ ਨਿਵਾਹੂ ਵਰਤੀ ਅਗਨ ਤੇ ਤਾਹੇ ਉਬਾਰੋ ਮੋਸੋ ਜਰੀ ਨਾ ਤਨ ਕੋ ਜਾਰੋ ਚਿਤਾ ਅਗਨ ਜੋ ਸਤੀ ਜਗਾਈ ਬਿਰਹਾਨਲ ਸੋਈ ਠਹਿਰਾਈ ਤਾ ਕੇ ਤੀਰ ਭਾਵ ਰਹਿ ਦੀਨੀ ਰਾਂ ਕੁਹਤੀ ਰਾਣੀ ਬਿਦਕੀਨੀ ਇਹੀ ਚਰਿਤਰ ਨਿਰਵਤ ਕੋ ਪਾਇਓ ਸਭ ਰਾਨਨ ਚਿਤ ਤੇ ਵਿਸਰਾਇਓ ਆਪਣੀ ਆਗਿਆ ਕੇ ਬਸ ਕੀਨੋ ਜਾਨਕ ਦਾਸ ਮੋਲ ਕੋ ਲੀਨੋ ਦੋਰਾ ਤਾਂ ਦਿਨ ਤੈ ਤਾਸੋ ਘਨੀ ਪ੍ਰੀਤ ਬੜੀ ਸੁਖ ਪਾਏ ਸਭ ਰਨੀਆਂ ਕੋ ਰਾਵ ਕੇ ਚਿਤ ਤੇ ਦਿਓ ਬੁਲਾਏ ਇਸ ਸ੍ਰੀ ਚਿਤ੍ਰ ਪਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਵਾਦੇ 110 ਚਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਚੌਪਈ ਦੁਰਜਨ ਸਿੰਘ ਰਾਵ ਇਕ ਪਾਰੀ ਦਿਸ਼ਾ ਚਾਰ ਜਿਹ ਕਰਤ ਜੁਹਾਰੀ ਤਾਕੋ ਰੂਪ ਹੇਰ ਬਲ ਜਾਵੇ ਪ੍ਰਜਾਤਿਕ ਮਨ ਮੈਂ ਸੁਖ ਪਾਵੇ ਦੋਹਰਾ ਤਾਏ ਦੇ ਸਿਆਪਤ ਜੋ ਜਨ ਤਾਕੋ ਰੂਪ ਨਿਹਾਰ ਹਵੈ ਚੇਰੇ ਤੇ ਪੁਰਬਸੈ ਸਭ ਤਨ ਧਾਮ ਵਿਸਾਰ ਚਉਪਈ ਜਬ ਬਹੁ ਨਿਰਪਤਾ ਖੇਟ ਕੇ ਆਵੈ ਸੁਆਨਨ ਤੇ ਬਹੁ ਮ੍ਰਿਗਨ ਕਹਾਵੈ ਬਾਜਨ ਸਾਥ ਆਪੀਆਂ ਲੇਹੀ ਅਮਿਤ ਦਰਬ ਹੁਸਨ ਆਕਨ ਦੇਹੀ ਨਿਤ ਪ੍ਰਤ ਅਧਿਕ ਮ੍ਰਿਗਨ ਕੋ ਮਾਰੈ ਸਦਾ ਸੋ ਬਨ ਕੇ ਬੀਜ ਵਿਹਾਰੈ ਦੁਹੂ ਹਾਥ ਸੋ ਤੀਰ ਚਲਾਵੈ ਤਾਂ ਤੇ ਕਹ ਜਾਨ ਪਸ ਪਾਵੈ ਏਕ ਦਿਵਸ ਨਿਰਪ ਅਖਿਟ ਸਿਧਾਇਓ ਕਾਰੋ ਹਰਨ ਹੀਰ ਲਲਚਾਇਓ ਸੀਂਗਨ ਤੇ ਜੀਤ ਗਹਿ ਲੈ ਹੋ ਯਾ ਕੋ ਘਾਇ ਨਾ ਲਾਗਣ ਦੇ ਹੋ ਹੀਰ ਹਰਨ ਕਾ ਤੁਰੈ ਤਵਾਇਓ ਪਾਛੈ ਚਲੋ ਤਮਨ ਕੋ ਆਇਓ ਜਬ ਪ੍ਰਦੇਸ ਗਇਓ ਚਲ ਸੋਈ ਚਾਕਰ ਤਹਾਂ ਨਾ ਪਹੁੰਚਿਓ ਕੋਈ ਰਾਜ ਪ੍ਰਭਾ ਇਕ ਰਾਜ ਦੁਲਾਰੀ ਰਾਜਾ ਕੋ ਪ੍ਰਾਨਨ ਤੇ ਪਿਆਰੀ ਤੌਲਰ ਊਜ ਤਮਨ ਕੋ ਰਾਜੈ ਮਨੋ ਚੰਦਰਮਾ ਕੋਲ ਵਿਰਾਜੈ ਤਪਤੀ ਨਦੀ ਤੀਰ ਤੇ ਬੈ ਸੂਰੀ ਸੁਤਾ ਤਾਏ ਜਗ ਕਹੈ ਪੰਛੀ ਤਾਹ ਚੁਗਤੇ ਅਦ ਸੋ ਹੈ ਹੀਰਨ ਹਾਰਨ ਕੋ ਮਨ ਮੋਹੈ ਹੈ ਸੁੰਦਰ ਤਾਏ ਤਰੋਖੇ ਜਹਾਂ ਕਾਢਿਓ ਆਣ ਰਾਏ ਮਿਰਗ ਤਾਹਾਂ ਤੁਰੈ ਤਵਾਏ ਸਮ ਤੇ ਕੀਨੋ ਸ੍ਰਿੰਗਨ ਤੇ ਸ੍ਰਿੰਗੀ ਗਹਿ ਲੀਨੋ ਯਹ ਕੌਤਕ ਨਿਰਭ ਸੁਤਾ ਨਿਹਾਰਿਓ ਯਹ ਆਪਣੇ ਹਿਰਦੈ ਵਿਚਾਰਿਓ ਮੈਂ ਅਭੀ ਇਹ ਨਿਰਭ ਕੋ ਬਰੋ ਨਾ ਧਰਮਾਰ ਕਟਾਰੀ ਮਰੋ ਐਸੀ ਪ੍ਰੀਤ ਰਾਏ ਸੋ ਜੋਰੀ ਕਾਹੂ ਪਾਸ ਜਾਤ ਨੈ ਤੋਰੀ ਨੈਣ ਸੈਣ ਦੇ ਤਾਹੇ ਬੁਲਾਇਓ ਮੈਨ ਭੂਤੇ ਸਾਥ ਕਮਾਇਓ ਐਸੀ ਫਵਤ ਦੁਹਨ ਕੀ ਜੋਰੀ ਜਨ ਕ੍ਰਿਸ਼ਨ ਬਿਖ ਭਾਣ ਕੇ ਸੋਰੀ ਦੁਹੂ ਹਾਥ ਤੇ ਕੁਚਨ ਮਰੋਰੈ ਜਨ ਖੋਇਓ ਨਿਧਨੀ ਤਨ ਟੂਰੈ ਬਾਰ ਬਾਰ ਤੇ ਘਰੇ ਲਗਾਵੇ ਜਨ ਕੰਦਰਪ ਕੋ ਦਰਪ ਮਿਟਾਵੇ ਭੋਗਤਾ ਹੈ ਜੰਗ ਲੈ ਕਾਂਧੇ ਜਨ ਦਵੈ ਮੈਂ ਤਰਕਸਨ ਬਾਂਧੇ ਪਾਂਤ ਪਾਂਤ ਸੋ ਚੁੰਬਨ ਕੀਨੇ ਪਾਂਤ ਪਾਂਤ ਆਸਨ ਤ੍ਰੀ ਦੀਨੇ ਗਹਿ ਗਹਿ ਤਾ ਸੋ ਗਰੇ ਲਗਾਈ ਮਾਨੋ ਰੰਕ ਨਵੋ ਨਿਜ ਪਾਈ ਸੋਈਆ ਮੀਤ ਲਿੰਗਨ ਆਸਨ ਚੁੰਬਨ ਕੀਨੇ ਅਨੇਕ ਤੇ ਕੌਣ ਗਨੈ ਮੁਸਕਾਤ ਲਜਾਤ ਕਛੂ ਲਲਤਾ ਸੋ ਬਿਲਾਸ ਲਸੈ ਪਿਐ ਸਾਤਨੈ ਚਮਕੈ ਜਰ ਜੀਵ ਜਰਾਇਨ ਕੀ ਦਮਕੈ ਮਨ ਦਾਮਨ ਬੀਜ ਕਨੈ ਲਖ ਨਾਇਕ ਪ੍ਰਵਾਹ ਸਜਨੀ ਸਭ ਹੀ ਏ ਭਾਂਤ ਰਹੀ ਅਤ ਰੀਸ ਮਨੈ ਕੰਚਨ ਸੇ ਤਨ ਹੈ ਰਮਰੀਏ ਦ੍ਰਿਗੰਚਲ ਚੰਚਲ ਹੈ ਅਨਿਆਰੇ ਖੰਜਨ ਸੇ ਮਨ ਰੰਜਨ ਰਾਜਤ ਖੰਜਨ ਸੇ ਅਤ ਹੀ ਕਜਰਾਰੇ ਰੀਜਤ ਦੇਵ ਅਦੇਵ ਲਖੇ ਛਾਵੇ ਮੈਨ ਮਨੋ ਦੋ ਸਾਂਚਨ ਢਾਰੇ ਜੋਬਨ ਦੇਵ ਜਗੇ ਅਤ ਹੀ ਸੁਭ ਭਾਲ ਬਨੇ ਦ੍ਰਿਗ ਲਾਲ ਤਿਹਾਰੇ ਦੋਹਰਾ ਪ੍ਰੀਤ ਦੂਨ ਕੀ ਅਤ ਬੜੀ ਤ੍ਰੀ ਪਿਆ ਕੇ ਮਾਹੇ ਪਟ ਛੂਟਿਓ ਨਿਰਪਟ ਭਏ ਰਹਿਓ ਕਵਟ ਕਛ ਨਾਹੇ ਭਾਂਤ ਭਾਂਤ ਆਸਨ ਕਰੈ ਤਰਨ ਤਰਨ ਲਵਟਾਏ ਮੋਹ ਦੂਹਨ ਕੋ ਅਤ ਬੜਿਓ ਗਨਨਾ ਗਨੀ ਨ ਜਾਏ ਚਉਪੀ ਚਿਮਟ ਚਿਮਟ ਖੇਲ ਕਮਾਵੈ ਲਪਟ ਲਪਟ ਤਰਨੀ ਸੁਖ ਪਾਵੈ ਬਾਸ ਬਾਸ ਆਲਿੰਗਨ ਕਰਹੀ ਭਾਂਤ ਭਾਂਤ ਸਭ ਬਚਨ ਉਚਰਹੀ ਦੋਹਰਾ ਭਾਂਤ ਭਾਂਤ ਆਸਨ ਕਰੈ ਭਾਂਤ ਭਾਂਤ ਸੁਖ ਪਾਏ ਲਪਟ ਲਪਟ ਸੁੰਦਰ ਰਮੈ ਚਿਮਟ ਚਿਮਟ ਤ੍ਰਿਏ ਜਾਏ ਚਉਪਈ ਭਾਂਤ ਭਾਂਤ ਕੇ ਅਮਲ ਮੰਗਾਏ ਵਿਵਿਧ ਵਿਧਨ ਪਕਵਾਨ ਪਕਾਏ ਦਾਰੂ ਕੋਸ ਤੇ ਔਰ ਤਤੂਰੋ ਪਾਂ ਡਰਾਇ ਕਸੁੰਬੜੋ ਰੂਰੋ ਦੋਰਾ ਅਮਿਤ ਆਫਵਾ ਕੀ ਬਰੀ ਖਾਏ ਚੜਾਈ ਭੰਗ ਚਤੁਰ ਪਹਰ ਭੋਗਿਓ ਤ੍ਰਿਐ ਤਉ ਨਾ ਮੁਚਿਓ ਅਨੰਗ ਤਰਨ ਤਰਨ ਤਰਨੀ ਤਰਨ ਤਰਨ ਚੰਦਰ ਕੀ ਜਾਉਣ ਕੀਰ ਕਰੈ ਬਿਹਸੈ ਦੋ ਹਾਰ ਹਟੈ ਸੋ ਕਉਨ ਚਤਰ ਪੁਰਖ ਚਤੁਰਾ ਚਤੁਰ ਤਰਨ ਤਰਨ ਕੋ ਪਾਏ ਵਿਹਾਸ ਵਿਹਾਸ ਲਾਵੈ ਗਰੇ ਛਿਨਕ ਨਾ ਛੋਰਿਓ ਜਾਏ ਚਉਪਈ ਜੋ ਚਤੁਰਾ ਚਤੁਰਾ ਕੋ ਪਾਵੈ ਕਹੂ ਨਾ ਛਿਨ ਚਿਤ ਦੇ ਵਿਸਰਾਵੈ ਜੜ ਕਰੂਪ ਕੋ ਚਿਤਹਿ ਨਾ ਧਰੈ ਮਨ ਕਰਮ ਬਚ ਤਾਹੀ ਤਉ ਬਰੈ ਦੋਰਾ ਚੰਦਨ ਕੀ ਚੌਕੀ ਭਲੀ ਕਾਸ਼ ਬ੍ਰਹਮ ਕੇ ਕਾਜ ਚਤਰਾ ਕੋ ਨੀਕੋ ਚਿਤਿਓ ਕਾਹ ਮੂੜ ਕੋ ਰਾਜ ਸੋਲਟਾ ਤਰਨ ਪਤਰੀਆ ਨੀਕ ਚਪਲ ਚਿਤ ਭੀਤਰ ਚੁਬਿਓ ਅਦਕ ਪਿਆਰਵਾ ਮੀਤ ਕਬਹੂ ਨਾ ਬਿਸਰਤ ਹਿਰਦੈ ਤੇ ਸੁਈਆ ਰੀਜ ਰਹੀ ਅਬਲਾਇਤੀ ਪੀ ਰੂਪ ਨੂਬ ਲਖੇ ਮਨ ਮਾਹੀ ਸੋਚ ਵਿਚਾਰ ਤਜੋ ਸਭ ਸੁੰਦਰ ਨੈਣ ਸੋ ਨੈਣ ਮਿਲੇ ਮੁਸਕਾਹੀ ਲਾਲ ਕੇ ਲਾਲਚੀ ਲੋਚਨ ਲੋਲ ਅਮੋਲਨ ਕੀ ਨਿਰਖੇ ਪਰਛਾਹੀ ਮਤ ਭਈ ਮਨ ਮਾਨੋ ਪਿਓ ਮਦ ਮੋਹਿ ਰਹੀ ਮੁਖ ਭਾਖਤ ਨਾਹੀ ਸੋਗਤ ਸੁਧ ਸੁਧਾਰੇ ਸੇ ਸੁੰਦਰ ਜੋਵਨ ਜੋ ਜਗੇ ਜਰਬੀਲੇ ਖੰਜਨ ਸੇਮਣ ਰੰਜਨ ਰਾਜਤ ਭਾਰੀ ਪ੍ਰਤਾਪ ਪਰੇ ਗਰਬੀਲੇ ਬਾਨਨ ਸੇ ਮ੍ਰਿਗ ਬਾਰਨ ਸੇ ਤਰਵਾਰਨ ਸੇ ਚਮਕੇ ਚਟਕੀਲੇ ਰੀਜ ਰਹੀ ਸਖੀ ਹਉ ਲਖੇ ਛਾਵੇ ਲਾਲ ਕੇ ਨੈਣ ਵਿਸਾਲ ਰਸੀਲੇ ਭਾਂਤ ਭਲੀ ਬਿਨ ਸੰਗਲੀ ਜਬ ਤੇ ਮਨ ਭਾਵਨ ਭੇਟ ਗਈ ਹਉ ਤਾ ਦਿਨ ਤੇ ਨਾ ਸੁਹਾਤ ਕਛੂ ਸੋ ਮਨੋ ਬਿਨ ਦਾਮਨ ਮੂਲ ਲਈ ਹੋ ਪਾਉ ਕਮਾਨ ਕੋ ਤਾਨ ਭਲੇ ਦ੍ਰਿਗ ਸਾਇਕ ਕੇ ਜਨ ਕਾਇ ਕਈ ਹੋ ਮਾਰ ਸੁਮਾਰ ਕਰੀ ਸਜਨੀ ਸੋਨੇ ਲਾਲ ਕੋ ਨਾਮ ਗੁਲਾਮ ਪਈ ਹੋ ਬਾਰ ਜਨਹਿਰ ਜਿਤੀ ਬਨਤਾ ਸੁਭ ਲੋਕ ਕੈ ਬਾਨ ਬਿਨਾ ਬਧ ਹਵੈ ਹੈ ਬੀਰੀ ਚ ਬਾਤ ਨਾ ਬੈਠ ਸਕੈ ਬਿਸੰਭਾਰ ਭਈ ਬਹੁਧਾ ਬਰ ਰਹਿ ਹੈ ਬਾਤ ਕਹੈ ਬਿਕਸੈ ਨਾ ਬਬਾਕੀ ਸੋ ਲੇਤ ਬਲਾਏ ਸਵੈ ਬਲ ਜੈ ਹੈ ਬਾਲਮ ਹੇਤ ਬਿਉਂ ਕੀ ਬਾਮ ਸੋ ਬਾਰ ਅਨੇਕ ਬਜ਼ਾਰ ਬਿਕੈ ਹੈ ਚਉਪਈ ਏਕ ਸਖੀ ਛਬ ਹੇਰ ਰਿਸਾਈ ਤਾ ਕੇ ਕਹਿਓ ਪਿਤਾ ਪ੍ਰਤਿ ਜਾਈ ਬਚਨ ਸੁਨਤ ਨਿਰਭ ਅਧਿਕ ਰਿਸਾਇਓ ਦੋਹਿਤਾ ਕੇ ਮੰਦਰ ਚਲ ਆਇਓ ਰਾਜ ਸੁਤਾ ਐਸੇ ਸੁਨ ਪਾਇਓ ਮੋਹ ਪਿਤ ਅਧਿਕ ਕੋਪ ਕਰਿ ਆਇਓ ਤਬ ਤਿਨ ਹਿਰਦੈ ਕਹਿਓ ਕਾ ਕਰੋ ਹੋਰ ਮਹਿ ਮਾਰ ਕਟਾਰੀ ਮਰੋ ਦੋਹਰਾ ਬਿਮਨ ਚੰਚਲਾ ਚਿਤ ਲਖੀ ਮੀਤ ਕਹਿਓ ਮੁਸਕਾਏ ਤੈ ਚਿਤ ਕਿਉ ਵਿਆਕੁਲ ਭਈ ਮੋਹਿ ਕਹਿ ਭੇਦ ਸੁਨਾਏ ਚੌਵੀ ਰਾਜ ਸੁਤਾ ਕਹਿ ਤਾਇ ਸੁਨਾਇਓ ਯਾ ਤੇ ਮੋਰ ਹਿਰਦੈ ਡਰ ਪਾਇਓ ਰਾਜਾ ਸੋ ਕਿਨੂ ਕਹਿ ਦੀਨੋ ਤਾਤੇ ਰਾਵ ਕੋ ਪਿਅਤ ਕੀਨੋ ਤਾਤੇ ਰਾਵ ਕ੍ਰੋਧ ਉਪਜਾਇਓ ਦੁਹਨ ਕੇ ਮਾਰ ਨਿਹਿਤ ਆਇਓ ਆਪਣੇ ਸੰਗ ਮੋਹਿ ਕਰ ਲੀਜੈ ਬਹੁ ਰੁਪਾਏ ਭਜਨ ਕੋ ਕੀਜੈ ਬਚਨ ਸੁਨਤ ਰਾਜਾ ਹਾਸੇ ਭਰਿਓ ਤਾ ਕੋ ਸੋਖ ਨਿਵਾਰਨ ਕਰਿਓ ਹਮਰੋ ਕਛੂ ਸੋਖ ਨ ਕਰੀਐ ਤੁਮਰੀ ਜਾਨ ਜਾਣ ਤੇ ਡਰੀਐ ਦੋਰਾ ਤ੍ਰਿਗ ਅਬਲਾ ਤੇ ਜਗਤ ਮੈਂ ਪੀਏ ਬਧ ਨੈ ਨਿਹਾਰੇ ਪਰਕ ਏਕ ਜੀਅਤ ਰਹੈ ਮਰਹਿ ਨਾ ਜਮ ਧਰ ਮਾਰੇ ਸੋਈਆ ਕੰਠ ਸ੍ਰੀ ਮਨ ਕੰਕਨ ਕੁੰਡਲ ਭੂਖਣ ਛੋਰ ਬਿਭੂਤ ਤਰਾਉਗੀ ਹਾਰ ਵਿਸਾਰ ਹਜ਼ਾਰਨ ਸੁੰਦਰ ਭਾਵਕ ਬੀਜ ਪ੍ਰਵੇਸ਼ ਕਰੋਗੀ ਜੂਜ ਮਰੋ ਕੇ ਗਰੋ ਹਿਮ ਬਾਜ ਟਰੋ ਨਾ ਤਉ ਹਠ ਤੋਹੇ ਬਰੋਗੀ ਰਾਜ ਸਮਾਜ ਨਾ ਕਾਜ ਕਿਸੂ ਸਖੀ ਪੀ ਮਰਿਓ ਲਖ ਹੋ ਹੁ ਮਰੋਗੀ ਚਉਪਈ ਬਿਹਾਸ ਕੁਾਰਿਓ ਬਚਨੋ ਚਾਰੋ ਸੋਖ ਕਰੋ ਨਹਿ ਬਾਰ ਹਮਾਰੋ ਹੋ ਅਬ ਏਕ ਉਪਾਇ ਕਰਿਓ ਜਾਤੇ ਤੁਮਰੋ ਸੋਖ ਨਿਵਰਹੁ हमरो कछु शोक न की जय तीर कमान आन मोह दीजै मुह कंकह दरवाजो दयावहो या आंगन में सेज बिछावो वह काम अबला तिन कियो तीर कमान आन ते दियो ਭਲੀ ਭਾਂ ਸੋ ਸੇਜ ਵਿਛਾਈ ਤਾ ਪਰ ਮੀਤ ਲਿਓ ਬੈਠਾਈ ਦੋਹਰਾ ਤਬ ਅਵਲਾ ਚਿੰਤਾ ਕਰੀ ਜੀਏ ਤੇ ਭਈ ਨਿਰਾਸ ਜਿਉ ਤਾ ਪੀਏ ਕੇ ਸਹਿਤ ਹੀ ਮਰੋ ਤਾ ਪਤੀ ਕੇ ਪਾਸ ਚਉਪਈ ਪਲਕਾ ਪਰ ਮੀਤਾ ਬੈਠਾਇਓ ਭਾਂਤ ਭਾਂਤ ਸੋ ਕੇਲ ਕਮਾਇਓ ਭਾਂਤ ਭਾਂਤ ਕੇ ਭੋਗਣ ਭਾਰਹੀ ਜੀ ਆਪਣੇ ਕੋ ਤਰਾਸ ਨਾ ਕਰਹੀ ਤਵ ਲੋ ਚੱਕਰਵਾਗ ਦੋ ਆਏ ਰਾਜਕੁਮਾਰ ਦ੍ਰਿਗਨ ਲਖ ਪਾਏ ਇਕ ਧਨ ਤਾਨ ਬਾਣ ਸੋ ਮਾਰਿਓ ਦੁਤੀਆ ਹਾਥ ਸਰ ਦੁਤੀਆ ਪ੍ਰਹਾਰਿਓ ਦੂਹ ਸਰਨ ਦੂਹਨ ਬਦ ਕੀਨੋ ਦੂਹਨ ਭੂਣ ਛਿਨਕ ਮਹਿਲੀਨੋ ਤਿਨ ਦੂਹਨ ਦੂਹਨ ਕੋ ਖਾਇਓ ਸੰਕ ਛੋਰ ਪੁਨ ਕੇਲ ਕਮਾਇਓ ਦੋਰਾ ਤਿਨ ਕੋ ਪਛਨ ਕਰ ਦੂਹਨ ਲੀਨੋ ਚਰਮ ਉਤਾਰੇ ਪਹਿਰ ਦੂਹਨ ਸਿਰ ਪੈ ਲਿਓ ਬੈਠੇ ਨਦੀ ਮਝਾਰੇ ਚਉਪੀ ਚੱਕਰਵਾਗ ਸਭ ਕੋ ਤਿਨ ਜਾਣੈ ਮਾਨੁਖ ਕਹਿ ਨਾ ਕੋ ਪਹਿਚਾਨੈ ਪੈਰਤ ਬਹੁ ਕੋ ਸੁਨ ਲਗ ਗਏ ਲਾਗਤ ਏਕ ਕਿਨਾਰੇ ਪੈ ਦੋ ਹੈ ਦੋ ਰੂੜਤ ਪੈ ਚਲ ਕਰ ਦੇਸ ਆਪਣੇ ਗਏ ਤਾਕੋ ਲੈ ਪਟਨਾ ਨੀ ਕੀਨੋ ਚਿਤ ਕੋ ਸ਼ੋਕ ਦੂਰ ਕਰ ਦੀਨੋ ਦੋਰਾ ਪੰਛੀਆਂ ਕੋ ਪੋਛਤ ਦਰੇ ਪਿਤ ਕੀ ਦ੍ਰਿਸ਼ਟ ਵਿਚਾਏ ਪੰਖੀ ਹੀ ਸਭ ਕੋ ਲਖੈ ਮਾਨੁਖ ਲਖਿਓ ਨਾ ਜਾਏ ਦੇ ਸਿਆਨ ਆਪਣੇ ਬਸੇ ਤੀ ਕੋ ਸਦਨ ਬਨਾਏ ਭਾਂਤ ਭਾਂਤ ਸੋ ਰਮੈ ਨਿਸ ਦਿਨ ਮੋਦ ਬਢਾਏ ਇਤ ਸ੍ਰੀ ਚਰਿਤ੍ਰ ਵਿਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 111 ਚਰਿਤ੍ਰ ਸਮਾਪਤ ਮਸੋ ਮਸਤਫ ਜੂ